ਚੱਚਾ ਰਚਿਤ ਚਿੱਤਰ ਹੈ ਭਾਰੀ ਚੱਚਾ ਰਚਿਤ ਰਚਿਤ ਚਿੱਤਰ ਹੈ ਭਾਰੀ ਇਹ ਜਿਹੜਾ ਸਾਹਮਣੇ ਦੀਨ ਹੈ ਨਾ ਸ੍ਰਿਸ਼ਟੀ ਇੱਕ ਜਿਹਨੂੰ ਚਿੱਤਰ ਤਸਵੀਰ ਮੰਨ ਲਈਏ ਫੋਟੋ ਮੰਨ ਲਈਏ ਬਹੁਤ ਵਿਸ਼ਾਲ ਫੋਟੋ ਹੈ ਇੱਕ ਕੈਮਰੇ 'ਚ ਨਹੀਂ ਆ ਸਕਦੀ ਹਜ਼ਾਰਾਂ ਕੈਮਰੇ 'ਚ ਨਹੀਂ ਆ ਸਕਦੀ ਹੈ ਐਡਾ ਬੜਾ ਚਿੱਤਰ ਕੋਈ ਬਣਾ ਕੇ ਦਿਖਾਵੇ ਫਿਰ ਚਿੱਤਰ ਵੀ ਹੈ ਸੱਚਾ ਹੈ ਪੱਤੇ ਹਿਲਦੇ ਨੇ ਨਵੇਂ ਪੱਤੇ ਫੁੱਟਦੇ ਨੇ ਫੁੱਲ ਖਿੜਦੇ ਨੇ ਤੇ ਚਿੱਤ ਦਾ ਜਿਹੜਾ ਬਣ ਜੂ ਜਿਹੇ ਜਿਹਾ ਬਣ ਗਿਆ ਉਹ ਜਿਹਾ ਹੀ ਰਹੂਗਾ ਅਸੀਂ ਜਿਹੜੇ ਚਿੱਤਰ ਬਣਾਉਨੇ ਆ ਜੇ ਮੂਰਤੀ ਬਣਾਤੀ ਉਹ ਜੀ ਅਜੇ ਜੀ ਬਣਾਈ ਸੀ ਉਹਦੇ ਤਬਦੀਲੀ ਆਉਂਦੀ ਹੈ ਉਹਨੇ ਮੂਰਤੀ ਬਣਾਈ ਹੈ ਜਦੋਂ ਤਬਦੀਲੀ ਹੋਈ ਹੈ ਐਨਾ ਹੁੰਦਾ ਬੱਚਾ ਰੋਜ਼ ਤਬਦੀਲੀ ਹੁੰਦੀ ਪੇੜ ਇੰਨਾ ਹੁੰਦਾ ਜਾਊਗਾ ਰੋਜ਼ ਤਬਦੀਲੀ ਹੋਣੀ ਫੁੱਲ ਲੱਗਦੇ ਨੇ ਫਲ ਲੱਗਦੇ ਨੇ ਤੁਸੀਂ ਕੋਈ ਚੇਤਾ ਨੂੰ ਫੁੱਲ ਫੜ ਲਾ ਕੇ ਦੇਖੋ ਜਾਦੂ ਕੋਈ ਨਹੀਂ ਲਾ ਸਕਦਾ ਇਹ ਚਿੱਤਰ ਦੇ ਚਿੱਤਰ ਖਿੱਚੇ ਨੇ ਸਾਡੇ ਜਿਹੜੇ ਅਸੀਂ ਲਿਖੇ ਤੇ ਚਿੱਤਰ ਦੇ ਹੀ ਨੇ ਇਹ ਚਿੱਤਰ ਸੱਚਾ ਹੈ ਕਿ ਇਹਦੇ ਵਿੱਚ ਸੱਚਾ ਹੈ ਇਹਦੇ ਵਿੱਚ ਉਹਦੀ ਅਨਸਾ ਆਪਣੀ ਅਸੀਂ ਜਿਹੜਾ ਖਿੱਚਾਂਗੇ ਉਹ ਤਾਂ ਬਸ ਬੁਰ ਸਿਆਹੀ ਸੂਹੀ ਹੁੰਦੀ ਉਹ ਜਿਹੜਾ ਰੰਗੇ ਹੁੰਦੇ ਰੋਟੀ ਹੁੰਦਾ ਕਾਗਜ਼ ਹੁੰਦਾ ਜਾਂ ਕੰਧ ਦੇ ਉੱਤੇ ਬਣਾ ਦਾਂਗੇ ਛੋੜ ਤਾਂ ਨਹੀਂ ਨਾ ਪੀਤ ਰਚ ਦੇ ਚਿੱਤਰ ਹੈ ਭਾਰੀ ਇਹ ਰਚਿਆ ਹੈ ਜਿਹੜੀ ਰਚਨਾ ਇੱਕ ਚਿੱਤਰ ਹੈ ਨਾ ਜਿਹੜੀ ਰਚਨਾ ਸਾਰੀ ਇੱਕ ਚਿੱਤਰ ਹੈ ਬਹੁਤ ਵਿਸ਼ਾਲ ਭਾਰੀ ਚਿੱਤਰ ਹੈ ਤਜ ਚਿੱਤਰ ਹੈ ਚੇਤੋ ਚਿਤਕਾਰੀ ਚਿੱਤਰ ਬੜਾ ਹਰ ਚਿੱਤਰ ਆਪਣੇ ਵੱਲ ਨੂੰ ਖਿੱਚ ਪੈਦਾ ਕਰਦਾ ਕੁਦਰਤੀ ਗੱਲ ਪਰ ਇਹਦੀ ਇਹਦੇ ਵੱਲ ਨੂੰ ਚਾਕੋ ਘਟਾ ਜਿੰਨਾ ਜ਼ਿਆਦਾ ਚਾਕੂਗੇ ਉਹਨੇ ਜ਼ਿਆਦਾ ਫਸੋਗੇ ਇਹਨੂੰ ਛੱਡੋ ਇਹਦੇ ਵਿੱਚ ਨਾ ਬਹੁਤੇ ਖੁਬੋ ਬਰੀਕੀ ਨਾਲ ਨਾ ਦੇਖੋ ਪਰ ਅਸੀਂ ਬਰੀਕੀ ਨਾਲ ਦੇਖਦੇ ਹਾਂ ਸਾਇੰਸਦਾਨ ਬਰੀਕੀ ਨਾਲ ਦੇਖਦੇ ਨੇ ਡਾਕਟਰ ਬਰੀਕੀ ਨਾਲ ਦੇਖਦੇ ਨੇ ਜਿੰਨੇ ਬਰੀਕੀ ਨਾਲ ਦੇਖਦੇ ਨੇ ਉਨੇ ਹੀ ਫਸੀ ਜਾਂਦੇ ਨੇ ਜਿਹੜਾ ਇਹਨੂੰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰੂਗਾ ਸੰਸਾਰ ਨੂੰ ਉਹ ਸੰਸਾਰ ਤੋਂ ਛੁੱਟ ਨਹੀਂ ਸਕਦਾ ਇਹ ਦਲਦਲ ਦੇ ਵਿੱਚ ਇੰਨਾ ਥੱਲੇ ਚਲਾ ਜਾਊਗਾ ਕੁਝ ਨਹੀਂ ਉਹਨੂੰ ਗਿਆਨ ਹੋ ਸਕਦਾ ਤਜਣ ਦੀ ਗੱਲ ਹੈ ਚਿਰਦਾ ਧਿਆਨ ਕਰੋ ਤੁਸੀਂ ਧਿਆਨ ਦਾ ਕਰਨਾ ਹੈ ਚਿੱਤਰਕਾਰ ਦਾ ਧਿਆਨ ਕਰੋ ਚੇਤੋ ਚਿੱਤਕਾਰੀ ਚੇਤੋ ਚੇਤਨ ਹੋਵੋ ਜਾਗਰਤ ਕਰੋ ਵੀ ਬਣਾਇਆ ਕਿਹਨੇ ਯਾਰ ਇਹ ਚਿੱਤਰ ਚਿੱਤਰ ਤਾਂ ਹੈਗਾ ਇਹ ਜਾਂ ਨਹੀਂ ਬਣ ਸਕਦਾ ਬਣਾਉਣ ਵਾਲਾ ਇਹ ਜਾਂ ਕੌਣ ਆਦਮੀ ਹੈ ਉਹ ਕਿੱਥੇ ਰਹਿੰਦਾ ਹੈ ਬਣਾਉਣ ਵਾਲੇ ਦੀ ਖੋਜ ਸ਼ੁਰੂ ਕਰ ਦੋ ਚਿੱਤਰ ਦੀ ਖੋਜ ਨਾ ਸ਼ੁਰੂ ਕਰੋ ਅਸੀਂ ਚਿੱਤਰ ਦੀ ਖੋਜ ਕੀਤੀ ਹੈ ਸੰਸਾਰ ਨੇ ਬਣਾਉਣ ਦੀ ਕੋਈ ਖੋਜ ਨਹੀਂ ਇੱਕ ਪਾਸੇ ਸੰਸਾਰ ਖੜਾ ਇੱਕ ਪਾਸੇ ਗੁਰਬਾਣੀ ਖੜੀ ਹੈ ਖੜੀ ਇਹਨਾਂ ਸੰਸਾਰ ਤੋਂ ਇਸ ਕਰਕੇ ਭਗਤਾਂ ਤੇ ਸਾਰੀਆਂ ਜੋ ਜਿੱਥੇ ਜੋੜ ਆਉ ਦੱਸ ਦਿਓ ਕਦੇ ਨਹੀਂ ਜੋੜ ਕਿਤੇ ਨਹੀਂ ਜ਼ਬਰਦਸਤੀ ਅਸੀਂ ਜੋੜ ਪੈਦਾ ਕਰਦੇ ਨੇ ਜ਼ਬਰਦਸਤੀ ਵਿਦਵਾਨ ਜੋੜ ਪੈਦਾ ਕਰਦੇ ਨੇ ਬੁੱਧੀ ਦਾ ਗਲਤ ਇਸਤੇਮਾਲ ਕਰਕੇ ਜੋੜ ਪੈਦਾ ਕਰਦੇ ਨੇ ਕਿਤੇ ਵੀ ਨਹੀਂ ਜੋੜ ਆਉਂਦਾ ਜਿੱਥੇ ਜੋੜ ਆਉ ਦੱਸ ਦਿਓ ਮਿਸਯੂਜ਼ ਕਰਦੇ ਨੇ ਆਪਣੀ ਅਕਲ ਦਾ ਜ਼ਬਰਦਸਤੀ ਜੋੜ ਪੈਦਾ ਕਰਕੇ ਲੀਹੋ ਲਾਉਣ ਕਿਉਂਕਿ ਲੀਹ ਤੇ ਅਸਰ ਚ ਆਪ ਨਹੀਂ ਚੱਲਣਾ ਚਾਹੁੰਦੇ ਜਿਹੜਾ ਆਪ ਨਹੀਂ ਨਾ ਲੀਹ ਤੇ ਚੱਲਣਾ ਚਾਹੁੰਦਾ ਉਹ ਕਿਉਂ ਮੰਨੇ ਬਾਣੀ ਨੂੰ ਜਦੋਂ ਬੋਲ ਨਹੀਂ ਚੱਲਣਾ ਚਾਹੁੰਦਾ ਕਰਦੇ ਮੋਢੇ ਮਾਰਦਾ ਨਾ ਫਿਰ ਕੰਨੇ ਮੋਢੇ ਮਾਰਦਾ ਜਾਣ ਚੱਲਣਾ ਨਹੀਂ ਚਾਹੁੰਦਾ ਜੇ ਸੱਚ ਬੋਲ ਸਹੀ ਬੋਲ ਆਪ ਚੱਲਣਾ ਪਊਗਾ ਕਿਵੇਂ ਅਸੀਂ ਇਹਦੇ ਚੋਂ ਰਸਤਾ ਪਾੜ ਲਈਏ ਇਹ ਸਭ ਕੋਸ਼ਿਸ਼ ਇਹ ਹੋ ਰਹੀ ਹੈ ਵਿਦਵਾਨਾਂ ਦੀ ਤਾਜੀ ਚਿੱਤਰੇ ਕਿਹੜੀ ਸਰਕਾਰ ਇਹ ਗੱਲ ਮੰਨ ਲੂ ਕਿਹੜਾ ਜਦ ਨਾਲ ਕਰੇ ਰਾਹ ਕਰਿਆ ਸਾਰੇ ਘਰ ਦੇ ਖਰਾਬ ਹੋ ਗਏ ਜਦ ਉਹ ਛੱਡਿਆ ਚਿੱਤਰ ਚਿੱਤਰ ਵਿਆਹੇ ਵੀ ਬਚਿਆ ਗਏ ਨੇ ਚਿੱਤਰ ਦੇ ਉਦੋਂ ਧਿਆਨ ਹਟਾਇਆ ਚਿੱਤਰਕਾਰ ਖੋਜ ਕੇ ਦੁਨੀਆ ਨੂੰ ਦੱਸਣ ਲੱਗਿਆ ਉਹਨਾਂ ਨੇ ਕਿਹਾ ਇਹ ਕਿਹੜੇ ਉਲਟੇ ਰਾਹ ਪੈ ਗਏ ਸੰਸਾਰ ਦੇ ਹਿਸਾਬ ਨਾਲ ਰਾਹ ਉਲਟਾ ਹੈ ਸੰਸਾਰ ਦੇ ਰਸਤੇ ਤੋਂ ਵੱਖਰਾ ਰਸਤਾ ਹੈ ਪੰਥ ਨਿਆਰਾ ਹੈ ਇਹ ਨਿਆਰਾ ਦਾ ਮਤਲਬ ਇਹੀ ਹੈ ਇਹ ਉਲਟਾ ਹੈ ਵੱਖਰਾ ਰਸਤਾ ਇੱਕੋ ਹੀ ਰਸਤਾ ਹੈ ਜਿਹੜਾ ਸੰਸਾਰ ਦੀਆਂ ਸਾਰੀਆਂ ਮੱਤਾਂ ਨੂੰ ਵੱਖਰਾ ਹੈ ਅਸੀਂ ਤੋੜ ਬਰੋੜ ਕੇ ਵਿੱਚ ਰਹਤਾ ਤਾਂ ਅਸੀਂ ਗਿਣਤੀ ਵਧਾਉਣੀ ਸੀ ਸੰਸਾਰ 'ਚ ਸਿੱਖਾਂ ਦੀ ਉਸ ਗਿਣਤੀ ਦੇ ਸੱਤੇ ਅਸੀਂ ਆਪਣੀ ਰਾਜ ਕਰਨਾ ਸੀ ਆਪਣੀ ਚੌਧਰ ਵਧਾਉਣੀ ਸੀ ਗਲਤ ਚੌਧਰ ਦੀ ਹੋ ਗਈ ਗੱਲ ਛੁਟਕਾਰੇ ਦੀ ਤਾਂ ਨਾ ਹੋਈ ਨਾ ਵੀ ਸੰਸਾਰ ਤੋਂ ਛੁਟਕਾਰੇ ਦੀ ਗੱਲ ਹੋਈ ਸੰਸਾਰ ਦੇ ਨਾਲ ਜੁੜਨ ਦੀ ਸੰਸਾਰ ਦੇ ਵਿੱਚ ਫਸਣ ਦੀ ਗੱਲ ਹੋ ਜਿਵੇਂ ਦੂਜੀ ਉਹ ਗੱਲ ਕਰਦੀ ਸੀ ਅਸੀਂ ਕਰਨ ਲੱਗੇ ਚਿੱਤਰ ਬਚਿੱਤਰ ਹੈ ਅਵਚੇਰਾ ਇਹ ਠੀਕ ਹੈ ਚਿੱਤਰ ਬਚਿੱਤਰ ਹੈ ਬੜੀ ਬਚਿੱਤਰ ਕਿਸਮ ਦਾ ਚਿੱਤਰ ਹੈ ਜੇ ਇਹਦੇ ਵੱਲ ਝਾਕਣ ਲੱਗ ਜੇ ਇਹਦੇ ਵਿੱਚ ਡੁੱਬ ਜਾਂਦਾ ਹੈ ਬਚੇਰਾ ਬਚੇਰਾ ਕਹਿੰਦੇ ਨੇ ਕੱਚਾ ਖੂਹ ਹੈ ਕੱਚਾ ਕੱਚਾ ਪਟ ਲਈਏ ਨਾ ਪਹਿਲਾਂ ਆਪਾਂ ਪਾੜ ਜਿਹੜੇ ਪਟਦੇ ਆ ਜਿਹਨੂੰ ਪਾੜ ਕਹਿੰਦੇ ਹੁੰਦੇ ਨੇ ਰੇਤੇ ਤੱਕ ਕੱਚਾ ਹੀ ਪਟ ਕੇ ਲੈ ਜਾਂਦੇ ਨੇ ਫਿਰ ਚੜਾਈ ਸ਼ੁਰੂ ਕਰਦੇ ਰੇਤੇ 'ਚ ਜਾ ਕੇ ਜਿੱਥੇ ਯੂਪੀ ਜਿਕਵੀਰ ਰਹਿੰਦਾ ਨਾ ਰਹਿੰਦਾ ਸੀ ਉੱਥੇ ਨੂੰ ਚੇਰਾ ਕਹਿੰਦੇ ਨੇ ਉਹ ਕੱਚੇ ਪੱਤੇ ਨੂੰ ਝੇਰਾ ਕਹਿੰਦੇ ਨੇ ਝੇਰੇ ਦੀਆਂ ਜੇ ਟਿਗਾਂ ਡਿਗ ਪੈਣ ਅਬ ਝੇਰਾ ਹੋ ਜਾਂਦਾ ਢਿਗਾਂ ਵੀ ਡਿਗ ਪੈਣ ਹੈ ਗੱਲ ਨਾ ਬਾਰਿਸ਼ ਪੈ ਜਾ ਬਾਰਿਸ਼ ਪੈ ਕੇ ਪਾਣੀ ਪੈ ਜਾ ਤਾਂ ਉਹ ਢਿਗਾਂ ਡਿਗ ਪੈਣ ਵਾਲੇ ਗੱਲ ਤੇ ਉਹ ਅਬ ਝੇਰਾ ਹੋ ਜਾਂਦਾ ਤੇ ਅਬ ਝੇਰੇ ਜਿਹੜੇ ਪਵੇ ਆਦਮੀ ਜਿੱਥੋਂ ਵੀ ਉਹਨੇ ਕੁਝ ਆਸਰਾ ਲੈਣਾ ਉਹਨੇ ਟੁੱਟ ਕੇ ਨਾਲੇ ਟੱਪਣਾ ਥੱਲੇ ਹੋ ਸਕਦਾ ਐਡੀ ਡੱਪ ਪਵੇ ਜਿਹਦੇ ਥੱਲੇ ਆ ਜੂਏ ਜਿਹੜਾ ਇਹਦੇ ਨਾਲ ਟੱਚ ਕਰਦਾ ਹੈ ਉਹ ਇਹਦੇ ਥੱਲੇ ਆ ਜਾਂਦਾ ਐਸਾ ਹੈ ਜਿਹੜਾ ਇਹ ਗਿਰ ਗਿਆ ਇਹਦੇ ਆਸਰੇ ਨਾਲ ਉੱਪਰ ਨਹੀਂ ਨਿਕਲਦਾ ਇਹਨੂੰ ਛੱਡ ਦਿਓ ਤਾਂ ਨਿਕਲੂਗਾ ਬਾਹਰ ਜੇ ਤੁਸੀਂ ਇਹਦਾ ਸਹਾਰਾ ਮਾਇਆ ਦਾ ਲੈ ਕੇ ਮਾਇਆ ਤੋਂ ਬਾਹਰ ਜਾਣਾ ਚਾਹੋਗੇ ਕਦੇ ਨਹੀਂ ਜਾ ਸਕਦੇ ਜਿਨ੍ਹਾਂ ਨੇ ਕੱਚੇ ਚਿਹਰੇ ਦਾ ਸਹਾਰਾ ਲੈ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ ਉਹ ਤੇ ਵੱਡੀ ਡਿੱਕ ਥੱਲੇ ਆ ਗਈ ਸੋ ਮਾਇਆ ਦਾ ਸਹਾਰਾ ਲੈ ਕੇ ਸਰੀਰ ਦਾ ਸਹਾਰਾ ਲੈ ਕੇ ਤੁਸੀਂ ਮਾਇਆ ਤੋਂ ਰਹਿਤ ਨਹੀਂ ਹੋ ਸਕਦੇ ਸਰੀਰ ਨੂੰ ਛੱਡ ਕੇ ਤੁਸੀਂ ਇਹ ਚੇਤੇ ਤੋਂ ਬਾਹਰ ਹੋ ਸਕਦੇ ਇਹਨੂੰ ਜੀਵਨ ਮੁਕਤ ਐਸਾ ਨੂੰ ਕਹਿੰਦੇ ਮਾਲਾ ਦਾ ਮਾਲਾ ਆਲਾ ਜਿਹੜਾ ਆਖਰ ਹੈ ਨਾ ਮਾਲਾ ਫੇਰ ਕੇ ਬਾਹਰ ਜਾਣ ਚਿਹਰੇ ਦੇ ਵਿੱਚ ਆਉਣ ਵਾਲੀ ਗੱਲ ਹੈ ਹੱਥਾਂ ਨਾਲ ਸੇਵਾ ਕਰਕੇ ਕਰਮ ਕਾਂਡ ਕੁਝ ਵੀ ਕਰਕੇ ਬਾਹਰ ਨਹੀਂ ਨਿਕਲਿਆ ਜਾ ਸਕਦਾ ਇਸ ਕਰਕੇ ਸਾਰੇ ਜਿਹੜੇ ਧਰਮ ਨੇ ਫੋਕਟ ਧਰਮ ਸਚੂ ਫਲ ਜੇ ਤੁਸੀਂ ਸਰੀਰ ਨੂੰ ਇਨਵੋਲਵ ਕਰਕੇ ਵਿੱਚ ਧਰਮ ਕਰੋਗੇ ਸਰੀਰ ਦੀ ਇਨਵੋਲਵਮੈਂਟ ਸਿਰਫ ਚਿਹਰੇ ਨੂੰ ਤਿਆਗਣ ਤੱਕ ਇਨਵੋਲਵਮੈਂਟ ਹੈ ਉਹਦੇ ਬਾਅਦ ਕੋਈ ਇਨਵੋਲਵਮੈਂਟ ਸਰੀਰ ਦੀ ਹੈ ਉਹ ਨਹੀਂ ਇਹਨੂੰ ਸਮਝਣ ਵਾਸਤੇ ਮਾਇਆ ਨੂੰ ਤਿਆਗਣ ਵਾਸਤੇ ਸਰੀਰ ਦੀ ਲੋੜ ਹੈ ਬੇੜੀ ਦੀ ਲੋੜ ਹੈ ਸਿਰਫ ਉਹ ਦਰਿਆ ਨੂੰ ਪਾਰ ਕਰਨ ਤੱਕ ਦਰਿਆ 'ਚ ਬੇੜੀ ਛੱਡ ਦੇਣੀ ਹੈ ਘਰ ਨੂੰ ਨਹੀਂ ਲੱਗੇ ਕੇ ਜਾਣੀ ਜਾ ਕੇ ਮਾਇਆ ਦੀ ਬੇੜੀ ਮਾਇਆ ਦੇ ਵਿੱਚ ਤੱਕੇ ਲੋੜ ਹੈ ਮਾਇਆ ਪਾਰ ਕਰਨ ਵਾਸਤੇ ਲੋੜ ਹੈ ਸਰੀਰ ਦੀ ਉਹਦੇ ਬਾਅਦ ਕੋਈ ਲੋੜ ਨਹੀਂ ਹੈ ਉਹ ਤਾਂ ਸੱਚਖੰਡ ਨੂੰ ਵੀ ਸਣੇ ਸਰੀਰ ਜਾਂਦੇ ਨੇ ਸਾਡੇ ਘੋੜਾ ਬਾਜ ਕਾਠੀ ਉਹ ਭੇਜਿਆ ਹੋਇਆ ਉਹ ਕਿੱਥੇ ਗੁਰਬਾਣੀ ਕਿੱਥੇ ਸਾਡਾ ਝੂਠ ਕਿਉਂ ਸਿੱਧੇ ਜੋ ਕਹਿੰਦੇ ਸੀ ਨਾ ਵੀ ਸਾਡੇ ਸਰੀਰ ਚਲੇ ਜਾਂਦੇ ਨੇ ਕਹਾਣੀਆਂ ਜੋ ਬਣੀ ਹੋਈਆਂ ਨੇ ਅਸੀਂ ਤਾਂ ਫੇਰ ਉਹੀ ਇੱਛਾ ਰੱਖਦੇ ਹਾਂ ਵੀ ਗੁਰੂ ਦਾ ਜੀ ਬਾਹ ਫੜ ਕੇ ਲੈ ਜੂ ਵੀ ਗੁਰੂ ਬਾਹ ਲੈ ਗਿਆ ਸੀ ਆਪਣੀ ਆ ਪੰਜਾ ਲੈ ਗਿਆ ਸੀ ਜਿਹਨੂੰ ਫੜੂ ਤੂੰ ਬਾਹ ਲੈ ਜੇਗਾ ਜਦੋਂ ਤੇਰੀ ਬਾਹ ਹੋਊ ਗੁਰੂ ਦਾ ਉਂਗਲੀਆਂ ਪੰਜਾ ਨਾਲ ਹੋਵੇ ਤਾਂ ਫੜ ਲੂ ਜੇ ਉਹ ਵੀ ਸਰੀਰ ਇੱਥੇ ਛੱਡ ਕੇ ਤੇਰਾ ਵੀਰੇ ਜੂ ਕਾਹਦੇ ਨਾਲ ਕੀ ਫੜੂ ਤੇਰਾ ਬਈ ਉਹ ਦੱਸ ਇਹ ਕੀ ਗੱਲਾਂ ਤੇ ਵੀ ਜਿਹੜੇ ਵਿਸ਼ਵਾਸ ਕਰ ਜਾਂਦੇ ਨੇ ਲੋਕ ਕਿੰਨੀ ਕੁ ਬੁੱਧੀ ਹੋ ਸਕਦੀ ਹੈ ਇਹ ਜਾਣਦੇ ਹੋਏ ਵੀ ਸਰੀਰ ਇੱਥੇ ਰਹਿ ਜਾਣਾ ਇਹ ਜਾਣਦੇ ਹੋਏ ਵੀ ਉਹਦਾ ਵੀ ਸਰੀਰ ਰਹਿ ਗਿਆ ਐਡੀ ਝੂਠੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਨੇ ਇਹਨਾਂ ਨੂੰ ਕਿਹਾ ਅਸੰਖ ਮੂਰਖ ਅੰਧ ਕੋਰ ਸਾਰੇ ਮੂਰਖ ਅੰਧ ਕੋਰ ਇਹ ਜਿਹੇ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਇਹ ਜਿਹੇ ਗੱਲਾਂ ਤੇ ਵਿਸ਼ਵਾਸ ਕਰਕੇ ਇੱਕ ਵਿਅਕਤੀ ਤੇ ਸ਼ਰਧਾ ਕਰ ਲੈਂਦੇ ਵੀ ਸਾਨੂੰ ਕੁਝ ਨਾ ਕਰਨਾ ਪਵੇ ਉਹਦਾ ਹੀ ਗੁਰੂ ਨੇ ਲੈ ਜਾਣਾ ਫੜ ਕੇ ਛੇਤੀ ਵਿਸ਼ਵਾਸ ਕਰਦੇ ਨੇ ਲੋਕ ਵੀ ਮੈਨੂੰ ਨਾ ਕੁਝ ਕਰਨਾ ਪਵੇ ਤੇ ਅਸੰਖ ਚੋਰ ਹਰਾਮ ਖੋਰ ਉਹ ਚੋਰ ਹਰਾਮ ਖੋਰ ਹੈ ਜਿਹੜਾ ਕਹਿੰਦਾ ਮੈਂ ਬਾਹਰ ਫੜ ਕੇ ਲੈ ਜਾਣਾ ਵਿਸ਼ਾਦ ਕਰਨ ਵਾਲਾ ਮੂਰਖੰਤ ਕੋਲ ਤਜ ਚਿੱਤਰੇ ਚਿੱਤਰ ਆਖ ਤੇਰਾ ਤੇ ਇਹ ਸੰਸਾਰ 'ਚ ਰਹਿੰਦੇ ਹੋਏ ਸੰਸਾਰ ਤੋਂ ਅੱਖਾਂ ਵਿੱਚ ਕੇ ਰਹੋ ਸੰਸਾਰ ਨੂੰ ਗੌਰ ਨਾਲ ਨਾ ਦੇਖੋ ਜਿੰਨਾ ਇਹਨੂੰ ਜ਼ਿਆਦਾ ਗੌਰ ਨਾਲ ਦੇਖੋਗੇ ਉਹਨਾਂ ਇਹ 'ਚ ਫਸੋਗੇ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਚੀਜ਼ ਦੇਖ ਲੋਗੇ ਉਹਦੀ ਇੱਛਾ ਪੈਦਾ ਹੋ ਜੂਗੀ ਇਸ ਕਰਕੇ ਇਹਨੂੰ ਦੇਖਣ ਦਾ ਬੰਦ ਕਰੋ ਤਾਂ ਕਿ ਇਹਦੀ ਇੱਛਾ ਹੀ ਨਾ ਪੈਦਾ ਹੋਵੇ ਜੋ ਚੀਜ਼ ਦੇਖੋਗੇ ਇੱਛਾ ਪੈਦਾ ਹੋ ਜੂਗੀ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦੀਸੇ ਸੋ ਸਗਲ ਬਿਨਾਸਾ ਜੋ ਦੀਨ ਦਾ ਨਾਸ ਬੰਦਾ ਹੈ ਉਹ ਨਾਸਵੰਤ ਨਾਲ ਕਿਉਂ ਜੁੜਦੇ ਹੋ ਜਿਹੜਾ ਨਾਸਵੰਤ ਨਾਲ ਜੁੜੂ ਉਹ ਨਾਸਵੰਤੇ ਰਹੂ ਨਾਸ ਹੋ ਜੂ ਉਹਦਾ ਉਹਦੀ ਬੁੱਧੀ ਦਾ ਨਾਸ ਹੋ ਜੂ ਜਿਹੜਾ ਮਾਇਆ ਨਾਲ ਜੁੜੂ ਉਹਦੀ ਬੁੱਧੀ ਦਾ ਨਾਸ ਹੋ ਜੂਗਾ ਉਹਦੇ ਅੰਦਰ ਅਗਿਆਨਤਾ ਛਾ ਜੂਗੀ ਉਹਦੇ ਅੰਦਰ ਭਰਮ ਵੱਧ ਜੂਗਾ ਉਹਦੀ ਬੁੱਧ ਮਲੀਨ ਹੋ ਜੂਗੀ ਬਿਨਾਸਾ ਦਾ ਮਤਲਬ ਇਹ ਹੈ ਬੁੱਧੀ ਦਾ ਨਾਸ ਹੋਣਾ ਢੇਰਾ ਪੈਦਾ ਹੋ ਜਾਣਾ ਜਿਹੜਾ ਚੱਲਣ ਪਹਿਲਾਂ ਸੀ ਉਹ ਵੀ ਜਾਂਦਾ ਰਿਹਾ